ਸ਼ਲੋਕ ਢਾਹਣ ਲਾਗੇ ਧਰਮ ਰਾਏ ਕਿਨੇ ਨਾ ਘਾਲਿਓ ਬੰਦ ਜਾਂ ਧਰਮ ਰਾਏ ਢਾਹਣ ਲੱਗਦਾ ਨਾ ਡੇਰੇ ਨੂੰ ਬਸ ਦਸੇ ਬੰਦ ਕਰ ਦਿੰਦਾ ਦਸ ਜਗ੍ਹਾ ਤੇ ਬੰਦ ਛੁੱਟ ਛੁੱਟ ਜਾਂਦੇ ਨੇ ਸਰੀਰ ਦੇ ਇੱਥੇ ਬੰਦ ਨੇ ਅਬੰਦਰ ਦੋ ਬੰਦ ਨੇ ਤੇ ਗੁੱਟ ਤੇ ਆ ਜ਼ੋਰ ਹੈ ਮੁੱਠੀ ਮੀਲ ਦੇ ਜ਼ੋਰ ਹੈ ਨਾ ਇਹ ਤਾਕਤ ਇੱਥੇ ਕੰਮ ਕਰਦੀ ਉਂਗਲੀਆਂ ਦੀ ਤਾਕਤ ਇੱਥੋਂ ਜਾਂਦੀ ਹੈ ਬਸ ਇੱਥੋਂ ਗਏ ਪਹਿਲਾਂ ਪਹਿਲੇ ਦਾ ਗੋਟਾ ਹੋ ਜਾਂਦਾ ਇੱਥੋਂ ਤੋੜਦੇ ਕਹਿੰਦਾ ਵੀ ਉਂਗਲੀਆਂ ਤਾਂ ਹੁਣ ਨਹੀਂ ਹਿਲਦੀਆਂ ਇੱਥੇ ਰਹਿਗੀ ਜਾ ਫਿਰ ਦੋ ਤਾਂ ਆਏ ਚਲੇ ਗਏ ਦੋ ਫਿਰ ਆਏ ਗਏ ਕੁਣੀ ਵਾਲੇ ਕੁਣੀ ਚ ਲੱਗ ਜਾਣ ਅਲੇ ਨਾ ਇੱਥੇ ਲੱਗ ਜਾਣ ਤੇ ਮੋਢੇ ਜਾ ਲੱਗ ਗਏ ਤਿੰਨ ਤਾਂ ਇੱਕ ਬਾਹਰ ਨੂੰ ਨੇ ਤਿੰਨ ਹੈ ਨੂੰ ਛੇ ਹੋ ਗਏ ਤੇ ਇੱਕ ਗੋਡੇ ਜਾ ਇੱਕ ਲੱਕ ਜਾ ਬਸ ਦੋ ਦੋ ਲੱਤਾਂ ਲੱਤਾਂ ਲੋਏ ਦੋ ਨੇ ਗਿੱਟੇ ਜੀ ਨਹੀਂ ਹੁੰਦੀ ਜਾਨ ਗਿੱਟੇ ਤੋਂ ਉੱਤੋਂ ਹੀ ਨਾੜ ਹੈ ਉਤਲੀਓ ਆ ਜਿਹੜੀ ਪਿੱਛੇ ਦਸਾਂ ਵਾਲੇ ਛੁੱਟ ਗਏ ਔਰ ਕਹਤਾ ਨਹੀਂ ਕਿ ਦਾਦਾ ਸਰੀਰ 'ਚ ਕੁਛ ਚੱਕਰ ਨਹੀਂ ਸਿਰ ਦੇ ਤਾਂ ਉੱਤੇ ਰੱਖ ਲੈਂਦੇ ਆ ਤਾਂ ਚੱਕ ਲੈਂਦਾ ਇਹ ਦਸੇ ਜਗ੍ਹਾ ਦਸ ਬੰਦ ਨੇ ਮੰਨੇ ਹੋਏ ਨੇ 10 ਬੰਦਾ ਜੀ ਤਾਂ ਤਾਕਤ ਕੰਮ ਕਰਦੀ ਹੈ ਸਾਡੀ ਜਿਵੇਂ ਉੱਠਣਾ ਉਹ ਚੱਕ ਕੇ ਇੱਥੇ ਤਾਕਤ ਉਹ ਗੋਡਿਆਂ 'ਚ ਤਾਂ ਉੱਠਦਾ ਨਹੀਂ ਉੱਠਣੀ ਜਾਂ ਗੋਡੇ ਜਵਾਬ ਦੇ ਜਾਂਦੇ ਨੇ ਖਾਲੀ ਤੇ ਨਹੀਂ ਉੱਠਦਾ ਕਹਿੰਦੇ ਹੁਣ ਗੋਡੇ ਜਵਾਬ ਦੇ ਗਏ ਉੱਠ ਨਹੀਂ ਹੁੰਦਾ ਤਾਹਾਂ ਲਾਗੇ ਤਮਰਾ ਹੈ ਜਾਂ ਧਰਮ ਨਾਲ ਜ਼ਰੀਨ ਨੂੰ ਢੋਣ ਲੱਗਦਾ ਨਾ ਕਿਵੇਂ ਨਾ ਘਾ ਉਹ ਬੰਦ ਬਾ ਫਿਰ ਜਿਹੜੇ ਬੰਨਣ ਦੀ ਉਹ ਤੋੜਦਾ ਫਿਰ ਦੂਆ ਬੰਨ ਦੇਣ ਵਾਲਾ ਕੋਈ ਨਹੀਂ ਉੱਥੇ ਉਹਦਾ ਫਿਰ ਅਮਾ ਗੱਡ ਦੇ ਦਿੰਦਾ ਜੇ ਢਾ ਗਿਆ ਫਿਰ ਕੋਈ ਨਹੀਂ ਇਹਨੂੰ ਬਚਾਉਣ ਵਾਲਾ ਕੋਈ ਨਹੀਂ ਹੈ ਇਹ ਸਰੀਰ ਨੂੰ ਕੋਈ ਨਹੀਂ ਬਚਾਉਣ ਵਾਲਾ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਉਬਰ ਦਾ ਕੌਣ ਹੈ ਸਰੀਰ ਨਾਲ ਰਹਿ ਕੇ ਕੋਈ ਨਹੀਂ ਉਪਰਿਆ ਉਪਰਿਆ ਸਰੀਰ ਸਰੀਰ ਨੂੰ ਛੱਡ ਗਈ ਹੈ ਜਿਨ੍ਹਾਂ ਨੇ ਹਰੀ ਨੂੰ ਜਪ ਲਿਆ ਹਰੀ ਨੂੰ ਜਾਣ ਲਿਆ ਸਰੀਰ ਦੇ ਵਿੱਚ ਸਾਧ ਸੰਗ ਸੰਬੰਧ ਸਾਧ ਦੇ ਨਾਲ ਸੰਬੰਧ ਜੋੜ ਕੇ ਬਰੇ ਜਪ ਹਰੀ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਲੋੜ ਹੀ ਨਹੀਂ ਰਹਿੰਦੀ ਬੰਦਨਾਂ ਦੀ ਉਹਨਾਂ ਦੇ ਪਹਿਲਾਂ ਹੀ ਛੱਡੇ ਹੋਏ ਹੁੰਦੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਜਿਹੜੇ ਬੰਦ ਟੁੱਟਦੇ ਨੇ ਉਹਨਾਂ ਨੂੰ ਸਰੀਰ ਦੀ ਚਿੰਤਾ ਨਹੀਂ ਪਿਆ ਟਹਿ ਜਾਏ ਉਹ ਤਾਂ ਪਹਿਲਾਂ ਢਾਇਆ ਹੁੰਦਾ ਉਹਨਾਂ ਦਾ ਪਹਿਲਾਂ ਹੀ ਛੱਡਿਆ ਹੁੰਦਾ ਉਹਨਾਂ ਦਾ ਉਹ ਕਹਿੰਦਾ ਬਾਬਾ ਆਪ ਨਾ ਬਸੋ ਇਸ ਕੰਮ ਜਿਹਦਾ ਕੰਮ ਪੂਰਾ ਹੋ ਗਿਆ ਉਹਨੇ ਕੀ ਲੈਣਾ ਸਰੀਰ ਤੇ ਜਿਹਨੇ ਜੋ ਸਰੀਰ ਨਾਲ ਕੰਮ ਕਰਨਾ ਸੀ ਕਰ ਲਿਆ ਉਹਦੇ ਵਾਸਤੇ ਸਰੀਰ ਵਿਹਲਾ ਜੇ ਉਹ ਤਾਂ ਕੋਈ ਕੰਮ ਵੀ ਲੈ ਰਿਹਾ ਸਰੀਰ ਤੇ ਉਹ ਆਪਣੇ ਵਾਸਤੇ ਨਹੀਂ ਲੈ ਰਿਹਾ ਉਹ ਜਨਮ ਤੁਹਾਰੇ ਲੇਖੇ ਵਾਲਾ ਰਿਹਾ ਜਨਮ ਪਦਾਰਥ ਤੋਂ ਬਾਅਦ ਜੇ ਕੋਈ ਕੰਮ ਸਰੀਰ ਤੋਂ ਰਹਿ ਰਿਹਾ ਉਹ ਜਿਹੜਾ ਰਹਿ ਗਿਆ ਟਾਈਮ ਜਨਮ ਤੁਹਾਰੇ ਲੇਖੇ ਮਾਦੋ ਉਹ ਤੁਹਾਰੇ ਲੇਖੇ ਹੈ ਹਮਾਰੇ ਲੇਖੇ ਉਦੋਂ ਪਹਿਲਾਂ ਪਹਿਲਾਂ ਹੀ ਸੀ ਹਮਾਰੇ ਲੇਖੇ ਪਹਿਲਾਂ ਪਹਿਲਾਂ ਸੀ ਤੁਹਾਰੇ ਲੇਖੇ ਵਾਲਿਆਂ ਨੂੰ ਕੁਝ ਨਹੀਂ ਮਿਲਣਾ ਤੁਹਾਰੇ ਲਈ ਕਿਹੜਾ ਕੁਝ ਨਹੀਂ ਮਿਲਣਾ ਵਰਦਾਨ ਹੁੰਦਾ ਹਮਾਰੇ ਲਈ ਕਿਹੜਾ ਹੀ ਮਿਲਦਾ ਹਮਾਰੇ ਲਈ ਕਿਹੜਾ ਹੀ ਇਕੱਠਾ ਹੋਇਆ ਜੀ ਤੁਹਾਰੇ ਲਈ ਕਿਹੜਾ ਕੀ ਮਿਲਣਾ ਮਿਲਣਾ ਜੀ ਮਿਲ ਗਿਆ ਹੋਰ ਹੋਰ ਕੀ ਮਿਲਣਾ ਸੀ ਬਹੁਤ ਆਵੇ ਦੁਨੀਆ ਕੀ ਵਡਿਆਈ ਹੋਈ ਜੀ ਨੂੰ ਚਾਹੁੰਦਾ ਨਹੀਂ ਬਾਅਦ ਕੀ ਮਿਲਦੀ ਹੈ ਦੁਨੀਆ ਕੀ ਵਡਿਆਈ ਮਿਲਦੀ ਹੈ ਜਿਹਨੂੰ ਜਾਣਦਾ ਨਹੀਂ ਗੁਰਨਾਨਕ ਨੇ ਜਿੰਨੀ ਇੰਨੀ ਬਾਣੀ ਲਿਖੀ ਹੈ ਤਾਂ ਹੀ ਤਾਂ ਗੁਰੂ ਬਣਾਤਾ ਉਹ ਚਾਹੁੰਦਾ ਨਹੀਂ ਇਹਨਾਂ ਨੇ ਬਣਾਤਾ ਆਹੀ ਮਿਲਣਾ ਸੀ ਹੋਰ ਕੀ ਮਿਲਣਾ ਐਡੋੜੇ ਕਰੋੜਾਂ ਅਰਬਾਂ ਰੁਪਏ ਦੇ ਗੁਰਦੁਆਰੇ ਬਣਾਈ ਜਾਂਦੇ ਨੇ ਉਹ ਚਾਹੁੰਦਾ ਨਹੀਂ ਇਹਨਾਂ ਨੇ ਬਣਾਤੇ ਆਹ ਮਿਲਦਾ ਹੁੰਦਾ ਹੋਰ ਕੀ ਮਿਲਦਾ ਹੁੰਦਾ ਜਿਹੜਾ ਉਹ ਜਿਹੜੀਆਂ ਗੱਲਾਂ ਦੇ ਖਿਲਾਫ ਹੈ ਉਹ ਕਰ ਦਿੰਦੇ ਨੇ ਉਹਦੇ ਨੋਟ ਆ ਆਹ ਮਿਲਦਾ ਬਾਅਦ ਸੰਸਾਰ ਆ ਆਰਾਮ ਦਿੰਦਾ ਸੰਸਾਰ ਜਿਹੜਾ ਆਰਾਮ ਦਿੰਦਾ ਇਹ ਦਿੰਦਾ ਉਹਦੀ ਗੱਲ ਕਹੀ ਨੂੰ ਰੋਲ ਦਿੰਦਾ ਮਾਇਆ ਲਿਆ ਕੇ ਉੱਥੇ ਅੰਬਾਰ ਲਾ ਦਿੰਦਾ ਗੁਰਦਾਰੇ ਨੇ ਮਾਇਆ ਦੇ ਅੰਬਾਰ ਲਾ ਜਿੱਤੇ ਮਾਇਆ ਜਿਹੜੀ ਤਿਆਗਣੀ ਸੀ ਜਿਹੜੀ ਮਾਇਆ ਤਿਆਗਣੀ ਤੇ ਉਹਦੇ ਅੰਬਾਰ ਲਾ ਤੇ ਲਿਆ ਗੱਲ ਗੁਰਬਾਣੀ ਦੀ ਦੱਬ ਦਿੱਤੀ ਥੱਲੇ ਇੰਨੀ ਦੌਲਤ ਸਿੱਟੀ ਥੱਲੇ ਦੱਬਤੀ ਗੱਲ ਧਰਮ ਥੱਲੇ ਦੱਬਤਾ ਧਰਮ ਥੱਲੇ ਦੱਬਤਾ ਮਾਇਆ ਉੱਤੇ ਅੰਬਾਰ ਲਾਤੇ ਮਾਇਆ ਮਾਇਆ ਦੇ ਦਾ ਗੱਲ ਦਬਲ ਸਾਰਾ ਦਿਨ ਗੱਲ ਮਾਇਆ ਦੀ ਚੱਲਦੀ ਹੈ ਸਾਰਾ ਦਿਨ ਉਹ ਤੇ ਅਰਦਾਸਾਂ ਹੁੰਦੀਆਂ ਨੇ ਮਨੋ ਭਾਵਨਾ ਪੂਰੀਆਂ ਹੁੰਦੀਆਂ ਸਾਰਾ ਦਿਨ ਲੋਗਾਰੀ ਦੀਆਂ ਗੱਲਾਂ ਹੁੰਦੀਆਂ ਨੇ ਉਹ ਤਾਂ ਕਹਿੰਦੇ ਸੀ ਲੋਗਾਰੀ ਤਿਆਗੋ ਦੁਤੀਆ ਤਿਆਗੀ ਲੋਗਾਰੀ ਕਿਹੜੀ ਲੋਗਾਰੀ ਤਿਆਗੀ ਇਹਨਾਂ ਆ ਕੁਝ ਦੰਦੇ ਉਹਨਾਂ ਨਾਲ ਜਿਹੜਾ ਜਨਮ ਤੁਹਾਰੇ ਲੇਖਿਆ ਉਹਦਾ ਨਾਮ ਆਹੀ ਰੰਦਣ ਨੇ ਲੋਕ ਨਾਨਕ ਨੂੰ ਗੁਰੂ ਬਣਾ ਕੇ ਨਾਨਕ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਪਤਾ ਨਹੀਂ ਨਾਨਕ ਨੇ ਕਿਹਾ ਮੈਂ ਗੁਰੂ ਜਿਹਨੂੰ ਨਹੀਂ ਪਤਾ ਉਹ ਤਾਂ ਇਹੀ ਕਹੂ ਇਹ ਨਾਨਕ ਗੁਰੂ ਕਹਿੰਦਾ ਮੈਂ ਸ਼ਾਇਦ ਤਾਂ ਬੜੀ ਮਾੜੀ ਗੱਲ ਹੈ ਜੇ ਸਭ ਤੋਂ ਵੱਡਾ ਸਤਗੁਰ ਨਾਨਕ ਦੇ ਅਰਥ ਇਹੀ ਨੇ ਉਹਨੇ ਕਿਹਾ ਸਭ ਤੋਂ ਵੱਡਾ ਮੈਂ ਆ ਇਹ ਤਾਂ ਬੜੀ ਮਾੜੀ ਗੱਲ ਹੈ ਉਹ ਤਾਂ ਸ਼ਰੀਕੇ ਖੁਦਾ ਹੈ ਫਿਰ ਜਿਹੜੇ ਆਦਮੀ ਨੂੰ ਨਹੀਂ ਸਮਝੋ ਤਾਂ ਇਹੀ ਕਹੂ ਵੀ ਨਾਨਕ ਤਾਂ ਯਾਰ ਫਿਰ ਘਟਿਆ ਆਦਮੀ ਸੀ ਫਿਰ ਫਿਰ ਤਾਂ ਇਹ ਗੁਰੂ ਗੁਰੂ ਕਹੀ ਜਾਂਦੇ ਨੇ ਸਿੱਖ ਰੌਲਾ ਪਾਈ ਜਾਂਦੇ ਨੇ ਇਹ ਤਾਂ ਘਟਿਆ ਬੰਦਾ ਸੀ ਉਹ ਜਿਹੜੇ ਅਸੀਂ ਅਰਥ ਕਰਦੇ ਉਹਦੇ ਨਾਲ ਗੁਰੂ ਘਟਿਆ ਬੰਦੇ ਬਣਦੇ ਨੇ ਸਮਝਦਾਰਾਂ ਦੀ ਨਿਗਾਹ 'ਚ ਇਹ ਬੇਸਮਝ ਨੇ ਬੇਸਮਝਾਂ ਦਾ ਕੀ ਹੁੰਦਾ ਬੇਸਮਝਾਂ ਦੇ ਤਾਂ ਸਾਰੀਆਂ ਮਤਾਂ ਚੱਲਦੀਆਂ ਹੀ ਨੇ ਅਸੀਂ ਘਟਿਆ ਬਣਾ ਰਹੇ ਹਾਂ ਤੈਸਾ ਮਾਨ ਤੈਸਾ ਅਭਮਾਨ ਹੈ ਜੇ ਨਾਨਕ ਨੂੰ ਭਗਤਾਂ ਨੂੰ ਜ਼ਿਆਦਾ ਮਾਨ ਦਵਾਂਗੇ ਅਭਮਾਨ ਹੈ ਉਹ ਅਸਲ ਦੇ ਵਿੱਚ ਉਹ ਹੰਕਾਰ ਹੈ ਹੰਕਾਰ ਹੀ ਨਾ ਬਣਾਓ ਨਾਨਕ ਨੂੰ ਰਹਿਣ ਦਿਓ ਉਹਨਾਂ ਨੇ ਭਗਤ ਵੀ ਨਹੀਂ ਕਹਿੰਦੇ ਆਪਣੇ ਆਪ ਨੂੰ ਭਗਤ ਕਹਿਣਾ ਵੀ ਹਮਾਕਤ ਹੈ ਕਿਉਂ ਕਹਿ ਜੋ ਉਹਨਾਂ ਨੇ ਦਿੱਤੀ ਸੱਚ ਗੱਲ ਪੰਡਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਔਰ ਨਾ ਕੋਈ ਔਰ ਨਾ ਕੋਈ ਹੋਰ ਹੈ ਨਹੀਂ ਹੁਣ ਆਪਣੇ ਆਪ ਨੂੰ ਕਹਿੰਦੇ ਅਸੀਂ ਭਗਤ ਸਾਡੇ ਬਰਾਬਰ ਕੋਈ ਛਤਰਪਤੀ ਰਾਜਾ ਨਹੀਂ ਤਾਂ ਨਹੀਂ ਕਿਹਾ ਇਹਨਾਂ ਨੂੰ ਮੂਰਖ ਕੀ ਜਾਣੋ ਵੀ ਕਿਉਂ ਨਹੀਂ ਕਿਹਾ ਫਿਰ ਪੱਟਾਂ ਦੇ ਕਹਾ ਵੀ ਲਿਆ ਕਹਾ ਨਹੀਂ ਲਿਆ ਪੱਟਾਂ ਪੱਟਾਂ ਤੇ ਕਹਾਇਆ ਤਾਂ ਪਰਮੇਸ਼ਰ ਨਹੀਂ ਹੈ ਜਦ ਪੱਟਾਂ ਨੇ ਸਵਈਏ ਰਜੇ ਉੱਥੇ ਕਹਾ ਪਰਮੇਸ਼ਰ ਨੇ ਕਹਾ ਵੀ ਲਿਆ ਸਤਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦ ਦੀਓ ਫਿਰ ਗੋਬਿੰਦ ਬੜਾ ਹੋਇਆ ਨਾਨਕ ਨੂੰ ਜੇ ਨਾਨਕ ਨੇ ਭਗਤ ਕਰੀ ਹੈ ਗੋਬਿੰਦ ਗੁਰੂ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੇ ਨਾਨਕ ਗੋਬਿੰਦ ਕਹੇ ਨਾਨਕ ਨੇ ਗੋਬਿੰਦ ਦੀ ਭਗਤੀ ਕੀਤੀ ਹੈ ਇਹ ਜਾਣਬੁੱਝ ਕੇ ਨੇ ਹੋਏ ਹੋਏ ਨੇ ਆ ਹਈਆਂ ਨੇ ਜਾਣਬੁੱਝ ਕੇ ਬੁੱਧੀਹੀਨ ਹੋਏ ਨੇ ਹਈ ਬੁੱਧੀਹੀਨ ਗੁਰਬਾਣੀ ਦਾ ਪੜ ਲੈਣ ਜਵਾਬ ਕੋਈ ਨਹੀਂ ਹੈ ਨਾ ਕੋਲ ਗੁਰਬਾਣੀ ਨੂੰ ਤਾਂ ਬੋਲ ਸਕਦੇ ਨਹੀਂ ਹੁਣ ਤੁਸੀਂ ਗੁਰਬਾਣੀ ਜੋ ਤੁਸੀਂ ਝੂਠੇ ਸ਼ਬਦ ਹੋਣੇ ਅੰਨੇ ਹੋਏ ਹੋਏ ਨੇ ਅੰਨੇ ਅੰਨਾ ਮੂਰਖ ਹੁੰਦਾ ਮੂਰਖਾਂ ਦੇ ਕੋਲ ਜਾਂ ਮੂਰਖਾਂ ਦੇ ਕੋਲ ਨੇ ਆ ਫਿਰ ਚੋਰ ਹਰਾਮ ਖੋਰ ਨੇ ਦੋ ਅਗਲਾ ਜੋ ਇੱਕ ਨੇ ਜਾਂ ਮੂਰਖਾਂ ਦੇ ਕੋਲ ਕਰਦੇ ਹੁੰਦੇ ਨੇ ਗਲਤੀਆਂ ਇਹ ਜੀਆਂ ਜਾਣ ਬੁੱਝ ਮਤਲਬ ਜਾਣ ਬੁੱਝ ਕੇ ਚੋਰ ਹਰਾਮ ਖੋਰ ਕਰਦੇ ਨੇ ਭਲੇਖੇ ਨਾਲ ਮੂਰਖਾਂ ਦੇ ਕੋਲ ਕਰਦੇ ਮੂਰਖਾਂ ਦੇ ਕੋਲ ਤਾਂ ਗਿਆਨੀ ਹੁੰਦੇ ਨੇ ਵਿਚਾਰੇ ਉਹਨਾਂ ਦਾ ਪਤਾ ਨਹੀਂ ਹੁੰਦਾ ਮੂਰਖਾਂ ਕੋਲ ਨੂੰ ਤਾਂ ਮਾਫੀ ਹੈ ਚੋਰ ਹਰਾਮ ਕੋਲ ਨੂੰ ਕੋਈ ਮਾਫੀ ਨਹੀਂ ਹੈ ਮੂਰਖਾਂ ਕੋਲ ਨੂੰ ਮਾਫੀ ਹੈ ਚੋਰ ਹਰਾਮ ਕੋਲ ਨੂੰ ਮਾਫੀ ਨਹੀਂ ਹੈ ਉਹਨੂੰ ਕੋਈ ਮਾਫੀ ਨਹੀਂ ਉਹ ਕਾਦੀ ਮਾਫੀ ਨਹੀਂ ਚੋਰ ਹਰਾਮ ਕੋਲ ਨੂੰ ਮਾਫੀ ਨਹੀਂ ਮੂਰਖਾਂ ਕੋਲ ਤਾਂ ਥੱਲੇ ਆਉਣ ਸਟਾਰਟ ਕਰ